ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਿਣਿਆ ਉਹ ਭਗਤਾਂ ਚ ਗਿਣਿਆ ਗਿਆ ਉਹ ਰਾਜਾ ਰਾਜੇ ਦੇ ਰੋਜ਼ ਜਾ ਕੇ ਮਾਲਿਸ਼ ਕਰਦਾ ਸੀ ਉਦੋਂ ਫੇਰ ਜਿੱਦਾਂ ਹੁਣ ਸਾਡੇ ਵੀ ਸਤਸੰਗ ਹੋਇਆ ਆ ਉਹ ਮੈਂ ਤਾਂ ਹੀ ਸਾਧ ਸੰਗਤ ਨੂੰ ਉੱਠਣ ਨਹੀਂ ਦਿੱਤਾ ਪੇ ਇਕੱਠੇ ਜਲ ਪਾਣੀ ਛਕ ਲਾਂਗੇ ਪੇ ਜੇ ਉੱਠ ਖੜੇ ਹੋ ਤਾਂ ਧਿਆਨ ਉਧਰ ਖਿਲਰ ਜਾਣਾ ਕੰਮ ਤੇ ਕਹਿੰਦੇ ਸੁਣ ਪ੍ਰਤਾਪ ਕਬੀਰ ਦਾ ਮੈਂ ਬੋਲਦਾ ਤੁਸੀਂ ਭਜਨ ਕਰੀ ਚਲੋ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ ਕਬੀਰ ਦਾ ਪ੍ਰਤਾਪ ਸੁਣ ਕੇ ਨਾ ਤਾਂ ਉਹ ਵੀ ਨਾ ਕੀ ਸੈਣ ਨਾਈ ਭਗਤ ਬਣ ਗਿਆ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ ਤੇ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਤੇ ਆਏ ਸੰਤ ਪਰਾਉਣੇ ਮੈਂ ਸੰਤ ਨਹੀਂ ਮੇਰਾ ਨਾਮ ਪੈ ਗਿਆ ਉਦਾਂ ਕਈ ਕਹਿੰਦੇ ਵੀ ਸੰਤ ਦਿਆਲ ਸੋਂ ਉਥੋਂ ਨਾ ਕੀ ਇਸ ਟਾਈਮ ਤੋਂ ਆਇਆ ਰੋਜ਼ ਨਹੀਂ ਇਹ ਮੌਕਾ ਆਪਾਂ ਨੂੰ ਮਿਲਣਾ ਆਏ ਸੰਤ ਪਰਾਉਣੇ ਹੋਆ ਕੀਰਤਨ ਰੈਨ ਸਵਾਈ ਤੋ ਕੀਰਤਨ ਦਾ ਰਸੀਆ ਸੀ ਕਹਿੰਦਾ ਛੱਡ ਨਾ ਸਕੇ ਸੰਤ ਜਨ ਤੇ ਰਾਜ ਦੁਆਰ ਨ ਸੇਵ ਕਮਾਈ ਤੇ ਸੈਣ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਜਾਈ ਉਧਰ ਸੈਣ ਦਾ ਰੂਪ ਧਾਰ ਕੇ ਤੇ ਜਾ ਕੇ ਰਾਜੇ ਨੂੰ ਮਾਲਸ਼ ਕਰਿਆ ਮਹਾਰਾਜ ਤੇ ਫਿਰ ਸੰਤ ਜਨਾਂ ਨੂੰ ਵਿਦਾ ਕਰਦਾ ਰਾਜ ਦੁਆਰ ਗਿਆ ਸ਼ਰਮਾਈ ਡਰਦਾ ਡਰਦਾ ਸੰਤਾਂ ਨੂੰ ਵਿਦਾ ਕਰਕੇ ਗਿਆ ਹੁਣ ਤੇ ਉਥੇ ਕਿਹਾ ਵੀ ਮੈਨੂੰ ਆ ਝਿੜਕਾਂ ਪੈਣੀਆਂ ਖਰੇ ਮੈਨੂੰ ਮੌਤ ਦੀ ਸਜ਼ਾ ਹੀ ਦੇ ਦੇਵੇ ਕਹਿੰਦੇ ਸੰਤ ਜਨਾ ਨੂੰ ਵਿਦਾ ਕਰੀ ਰਾਜ ਦੁਆਰ ਗਿਆ ਸ਼ਰਮਾਈ ਤੇ ਰਾਜੇ ਦੂਰੋਂ ਸੱਦ ਕੇ ਦੂਰੋਂ ਹੀ ਬਾਜ ਮਾਰੀ ਭਈ ਸੈਣ ਭਈ ਛੇਤੀ ਆ ਕਹਿੰਦੇ ਤੇ ਗਲੋਂ ਖੋਲ ਕਵਾਏ ਪਹਿਨਾਈ ਜਿਹੜਾ ਲੱਖਾਂ ਰੁਪਿਆਂ ਦਾ ਚੋਗਾ ਸੀ ਆਪਣੇ ਗਲੋਂ ਲਾ ਕੇ ਉਹਦੇ ਤਾਂ ਕਹਿੰਦੇ ਕੀ ਮੈਨੂੰ ਤਾਂ ਅੱਜ ਸਗੋਂ ਝਾੜਾਂ ਪੈਣੀਆਂ ਸੀ ਉਹ ਕਹਿੰਦੇ ਵਸ ਕੀਤਾ ਹਾਂ ਤੋ ਅੱਜ ਉਹ ਤੂੰ ਅੱਜ ਦੀ ਜਿਹੜੀ ਮਾਲਿਸ਼ ਕੀਤੀ ਮੇਰਾ ਰੋਗ ਹੀ ਗਵਾਤਾ ਮੈਨੂੰ ਰੋਗ ਹੀ ਉਹ ਹਟ ਗਿਆ ਕਿਉਂਕਿ ਮਹਾਰਾਜ ਦੇ ਸਾਥ ਲੱਗ ਗਏ ਵਸ ਕੀਤਾ ਹਾਂ ਤੂੰ ਦੇ ਅੱਜ ਬੋਲੇ ਰਾਜਾ ਸੁਣੇ ਲੁਕਾਈ ਸਾਰੀ ਲੁਕਾਈ ਸੁਣਦੀ ਹੈ ਤੇ ਪ੍ਰਗਟ ਕਰੇ ਭਗਤ ਬੜਿਆਈ ਤੇ ਹੁਣ ਧੰਨਾ ਜੱਟ ਕਹਿੰਦਾ ਸੈਣ ਨਾਈ ਬੁਤਕਾਰੀਆ ਉਹ ਕਦ ਕਰ ਸੁਣਿਆ ਤੇ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ 'ਚ ਗਿਣਤੀ ਹੋ ਗਈ ਕਹਿੰਦੇ ਇਹ ਵਿਦ ਸੁਣ ਕੇ ਜੱਟ ਰੋ ਜੱਟ ਭਗਤ ਫੇ ਨਾ ਕੀ ਲੱਗਾ ਕਹਿੰਦਾ ਵੀ ਜਦ ਇਦਾਂ ਦੇ ਨਾ ਕੀ ਨੀਚ ਜਾਤੀਆਂ ਉਧਾਰ ਹੋ ਗਿਆ ਤੇ ਮੈਂ ਤੇ ਉੱਚੀ ਇਸ ਵਿਦ ਸੁਣ ਕੇ ਜਾਟ ਰੋ ਸੁਣ ਭਗਤੀ ਲਾਗਾ ਤੇ ਮਿਲੇ ਪ੍ਰਤਖ ਗੁਸਈਆਂ ਧੰਨੇ ਨੇ ਜੱਟ ਭਗਤ ਸੀ ਨਾ ਉਹਨੇ ਕੰਮ ਕਰਵਾਇਆ ਫੇ ਉਹਨੇ ਮੱਥਾ ਹੀ ਨਹੀਂ ਨਰਾ ਟੇਕਿਆ ਜਦੋਂ ਮਹਾਰਾਜ ਪ੍ਰਗਟ ਹੋਏ ਕਹਿੰਦੇ ਵੀ ਆ ਬੱਚੇ ਟਗੇ ਵੀ ਚਾਰਨੇ ਆ ਤੇ ਖੂਹ ਵੀ ਨਾ ਕੀ ਜੋੜਨਾ ਹਾਲ ਵੀ ਬਾਉਣਾ ਉਹ ਕਹਿੰਦੇ ਜੀ ਸਤ ਵਚਨ ਜੋ ਤੁਸੀਂ ਕਹੋਗੇ ਉਹ ਸਾਰਾ ਹੀ ਕੰਮ ਉਹਨੂੰ ਸੰਭਾਲ ਕੇ ਕਹਿੰਦੇ ਮੇਰੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਪਾਗਾ ਰੇ ਚਿਤ ਚੇਤ ਚੇਤ ਅਚੇਤ ਬਈ ਰੇ ਚਿਤ ਚੇਤ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਕੇ ਦੇ ਕੀ ਜਾਤ ਤੇ ਕੀ ਪਦ ਅਮਰਿਓ RAM ਭਗਤ ਬਸੇ ਜਿਹੜਾ ਬਾਲਮੀਕ ਸੀ ਇਹਦਾ ਚੂੜਿਆਂ ਦੇ ਘਰ ਦਾ ਜਨਮ ਸੀ ਤੇ ਸਰਾਪ ਦਿੱਤਾ ਸੀ ਉਹ ਪਿਰਗੂ ਉਹਨੇ ਮਾਂਡਵ ਰਿਖੀ ਨੇ ਸਰਾਪ ਦਿੱਤਾ ਸੀ ਕਿ ਤੇਰਾ ਜਨਮ ਧਰਮਰਾਜ ਨੂੰ ਭਈ ਤੂੰ ਹਿਸਾਬ 'ਚ ਗਲਤੀ ਕੀਤੀ ਹੈ ਤੇ ਤੂੰ ਚੰਡਾਲਾਂ ਦੇ ਘਰ ਤੇਰਾ ਜਨਮ ਹੋਏਗਾ ਉਹ ਬਾਲਮੀਕ ਹੋਇਆ ਤੇ ਉਹ ਜਿਸ ਵੇਲੇ ਫੇਰ ਟਾਈਮ ਆਇਆ ਭੁਲਾਤਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਲੱਗਾ ਹੈ ਇੱਕ ਮਾਈ ਆਉਂਦੀ ਹੈ ਉਹ ਮੱਥਾ ਟੇਕ ਕੇ ਬੈਠਦੀ ਨਹੀਂ ਝਟਪਟ ਚਲੀ ਜਾਂਦੀ ਤੇ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਬੈਠ ਕੇ ਕਦੀ ਸ਼ਬਦ ਨਹੀਂ ਸੁਣਦੀ ਕਹਿੰਦੇ ਤੁਹਾਨੂੰ ਨਹੀਂ ਪਤਾ ਇਹ ਕੌਣ ਹੈ ਇਹ ਕਹਿੰਦੇ ਮਾਈ ਲੋਈ ਆ ਕਬੀਰ ਦੇ ਘਰੋਂ ਤੇ ਇਹ ਬੂਆ ਖੁੱਲਾ ਛੱਡ ਕੇ ਆਈ ਆ ਵੀ ਕੋਈ ਮੋੜ ਨਾ ਜਾਏ ਝਟਪਟ ਮੱਥਾ ਟੇਕ ਕੇ ਜਾ ਕੇ ਫੇਰ ਸਾਧਾਂ ਦੀ ਸੇਵਾ ਕਰਨੀ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦੇ ਪ੍ਰਭਾਵ ਨਾਲ ਪਿਛਲਾ ਪਾਸਾ ਇਹਨਾਂ ਨੂੰ ਭੁੱਲ ਜਾਂਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪਾਸ ਸੱਦਾ ਸਿੰਘ ਫਰਵਾਹੀ ਤੋਂ ਆਇਆ ਤੇ ਕਹਿੰਦੇ ਭਾਈ ਕਬੀਰ ਦਾ ਦਰਸ਼ਨ ਕਰ ਲਓ ਸੱਦਾ ਸਿੰਘ ਕਬੀਰ ਇਹ ਸੰਤ ਭਗਤ ਇਸੇ ਤਰ੍ਹਾਂ ਹੀ ਆਉਂਦੇ ਹਨ ਤੇ ਉਹ ਕਹਿੰਦੇ ਹਨ ਉਹ ਜਿਹੜਾ ਬਾਲਮੀਕ ਹੈ ਉਸ ਨੂੰ ਸੰਤ ਜਦ ਮਿਲੇ ਤਾਂ ਸੰਤਾਂ ਨੇ ਉਹਨੂੰ ਉਲਟਾ ਨਾਮ ਦਾ ਉਲਟਾ ਮਰਾ ਮਰਾ ਦਾ ਉਹਨੂੰ ਨਾਮ ਦੇ ਦਿੱਤਾ ਉਹ ਮਰਾ ਮਰਾ ਮਰਾ ਰਾਮ ਰਾਮ ਰਾਮ ਹੋ ਗਿਆ ਫੇਰ ਬਾਲਮੀਕ ਸੁਪਚਾਰੋ ਤਰਿਓ ਬਦਕ ਤਰੇ ਵਿਚਾਰੇ ਤੇ ਸਤਰ ਅਜਾਤ ਸਭ ਤੇ ਬੈਤਵਾਨ ਸਭ ਤੇ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਤੂੰ ਸਤਰ ਅਜਾਤ ਸਭ

ਹਨ ਸਵਾਨ 70 ਆਜ਼ਾਦ ਸਭ ਤੇ ਕ੍ਰਿਸ਼ਨ ਲਾਵੇ ਹੀਤ ਉਹ ਹੁਣ ਜਿਹੜੀ ਸ਼ਬਰੀ ਹੈ ਜਿਹਨੂੰ ਪੀਲਣੀ ਕਹਿੰਦੇ ਐ ਰਾਮਚੰਦਰ ਸੱਚੇ ਪਾਤਸ਼ਾਹ ਦੇ ਟਾਈਮ ਉਹ ਰਿਖੀ ਪੰਪਾ ਸਰ ਤੇ ਉਡੀਕ ਰਹੇ ਹਨ ਮਤੰਗ ਰਿਖੀ ਦਾ ਜਥਾ ਸਾਰਾ ਹੀ ਬੜੇ ਵੱਡੇ ਸੋਧੀ ਉਹ ਕਰਦੀ ਕੀ ਹੈ ਉਸ ਨੂੰ ਪਤੀ ਨੇ ਤਿਆਗ ਦਿੱਤਾ ਉਹ ਘਰ ਨਹੀਂ ਗਈ ਮਾਪਿਆਂ ਦੇ ਉਸੇ ਜੰਗਲ ਦੇ ਵਿੱਚ ਬਾਲਣ ਚੋਕ ਕੇ ਲਿਆਉਂਦੀ ਹੈ ਤੇ ਪੰਪਾ ਸਰ ਤੇ ਉਹ ਸਾਧੂ ਜਿਹੜੇ ਰਹਿੰਦੇ ਉਹ ਤੜਕੇ ਜਿਸ ਵੇਲੇ ਇਸ਼ਨਾਨ ਕਰਨ ਆਉਂਦੇ ਨਾ ਸਿਆਲ ਦੇ ਮਹੀਨੇ ਉਹ ਚਾਰੇ ਪਾਸੇ ਤੂਣੀਆਂ ਲਾ ਦਿੰਦੀ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਕਹਿੰਦੇ ਵੀ ਕਿਹੜਾ ਭਗਤ ਆ ਅਸੀਂ 2 ਵਜੇ ਉੱਠਣ ਵਾਲੇ ਵੀ ਉਹ ਸਾਤੋਂ ਵੀ ਪਹਿਲਾਂ ਧੂਣੀਆਂ ਲਾ ਜਾਂਦਾ ਇੱਕ ਦਿਨ ਪਹਿਰਾ ਲਾਤਾ ਪਹਿਰਾ ਲਾਤਾ ਤੇ ਉਹ ਜਿਹੜੀ ਵਿਚਾਰੀ ਸ਼ਬਰੀ ਉਹ ਜਾਤ ਦੀ ਚੂੜੀ ਉਹ ਧੂਣੀਆਂ ਲਾ ਕੇ ਜਾਣ ਲੱਗੀ ਫੜ ਲਿਆ ਓਹੋ ਹੋ ਕਹਿੰਦੇ ਸਾਡਾ ਤਾਂ ਧਰਮ ਹੀ ਪ੍ਰੇਸ਼ਟ ਹੋ ਗਿਆ ਓਹੋ ਬਹੁਤ ਮਾੜਾ ਸਾਡਾ ਤਾਂ ਸਰੋਵਰ ਹੀ ਸਾਰਾ ਪਿੱਟ ਗਿਆ ਲੱਕੜਾਂ ਨਾਲ ਤੇ ਮੁੱਕੀਆਂ ਨਾਲ ਤੇ ਲੱਤਾਂ ਨਾਲ ਉਹਨੂੰ ਮਾਰਿਆ ਉਹ ਮਾਰ ਖਾ ਕੇ ਆਪਣੀ ਕੁਟਿਆ ਚ ਆ ਬੈਠੀ ਬੈਠੀ ਹੈ ਹੁਣ ਮਹਾਰਾਜ ਉਸ ਟਾਈਮ ਦੇ ਗੁਰੂ ਬ੍ਰਾਹਮਚੰਦਰ ਜੀ ਬਨਵਾਸ ਗਏ ਉਹ ਹਨ ਉਧਰ ਰਿਖੀ ਤਿਆਰੀ ਕਰ ਰਹੇ ਹਨ ਭਈ ਸਤਗੁਰਾਂ ਨੇ ਆਉਣਾ ਮੌਕੇ ਦਾ ਜਿਹੜਾ ਅਵਤਾਰ ਹੁੰਦਾ ਸਤਗੁਰੂ ਹੁੰਦਾ ਕਿ ਉਹ ਤਿਆਰੀਆਂ ਕਰ ਰਿਹਾ ਸਫਾਈਆਂ ਤੇ ਪੇ ਇੱਥੇ ਮਹਾਰਾਜ ਆਉਣਗੇ ਇੱਥੇ ਬਿਠਾਵਾਂਗੇ ਉਹ ਵਿਚਾਰੀ ਉਹਦੇ ਪਾਸ ਕੁਝ ਨਹੀਂ ਬਣ ਸੇ ਇਹ ਮੈਂ ਅੱਜ ਸੁਣਾਉਣਾ ਨਹੀਂ ਫੇਰ ਕਿਤੇ ਮੈਂ ਸੁਣਾਉਂਗਾ ਪੀਲਣੀ ਦਾ ਬਣ ਸੇ ਮੀਠੇ ਬੇਰ ਚੁਗ ਚੁਗ ਕੇ ਲਿਆਵੇ ਪੀਲਣੀ ਬਹੁਤ ਛੇਤੀ RAM ਜੀ ਇਹ ਪੁਕਾਰੇ ਪੀਲਣੀ ਫੇਰ ਕਿਤੇ ਉਧਾਰ ਰਿਆ ਤੇ ਉਹ ਲਿਆ ਕੇ ਉਹ ਰੱਖਿਓ ਹਨ ਬੇਰ ਤੇ ਮਹਾਰਾਜ ਨੂੰ ਉਡੀਕਦੀ ਪਈ ਸੱਚੇ ਪਾਤਸ਼ਾਹ ਤੂੰ ਗਰੀਬ ਨਵਾਜ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਉਹਨੂੰ ਗਰੀਬ ਨਵਾਜ ਕਹਿੰਦੇ ਉਹਨੂੰ ਦੀਨ ਦਿਆਲ ਕਹਿੰਦੇ ਕਦੇ ਬਖਤਾਵਰ ਨਵਾਜ ਉਹਨੂੰ ਨਹੀਂ ਕੋਈ ਕਹਿੰਦਾ ਉਹ ਗਰੀਬਾਂ ਵਾਸਤੇ ਆਉਂਦਾ ਤੇ ਉਧਰ ਹੁਣ ਉਹ ਤਿਆਰੀ ਕੀਤੀ ਰਹਿ ਗਈ ਤੇ ਇਧਰ ਮਹਾਰਾਜ ਆ ਗਏ ਤੇ ਮਹਾਰਾਜ ਨੂੰ ਕਹਿੰਦੇ ਭਈ ਭੁੱਖ ਲੱਗੀ ਕਹਿੰਦੇ ਕੁਛ ਲਿਆ ਤਾਂ ਪ੍ਰੇਮਣੇ ਮੁਖ ਪਾਈਏ ਅਸਾਂ ਰਹੀ ਜੋ ਰੱਖਿਆ ਸਾਮ ਤੂੰ ਨੇ ਉਹ ਲਿਆਂਦੇ ਅੰਦਰੋਂ ਬੇਰ ਸੁੱਕੇ ਹੋਏ ਮਿੱਠੇ ਮਿੱਠੇ ਚੁੱਕ ਕੇ ਲਿਆ ਕੇ ਤੇ ਦਿੰਦੀ ਹੈ ਕਈਆਂ ਇਤਿਹਾਸਕਾਰਾਂ ਨੇ ਇਹ ਲਿਖਿਆ ਭਈ ਉਹ ਗਿੱਲੇ ਕਰਕੇ ਵੀ ਦਿੰਦੀ ਸੀ ਉਹ ਰਜਾ ਦੇ ਮਾਲਕ ਉਹਨਾਂ ਨੂੰ ਕੋਈ ਇਸ ਤਰ੍ਹਾਂ ਪਿੱਟ ਨਹੀਂ ਚੜ ਸਕਦੀ ਉਹ ਪਵਿੱਤਰ ਹੈ ਉਹਨੇ ਸਭ ਇਹ ਖੇਡ ਰਚੀ ਹੋਈ ਹੈ ਉਹਦਾ ਤਾਂ ਨਾਮ ਲੈਣ ਦੇ ਨਾਲ 18 ਨਰਕ ਖਾਲੀ ਕਰ ਦਿੱਤੇ ਤੇ ਉਹ ਹੁਣ ਉਧਰ ਕਹਿੰਦੇ ਲੈ ਵੀ ਮਹਾਰਾਜ ਵੀ ਚੰਗੇ ਉਧਰ ਚਲੇ ਗਏ ਆ ਉਹ ਉਹਨਾਂ ਦੇ ਸਰੋਵਰ 'ਚ ਕੀੜੇ ਪੈ ਗਏ ਕੀੜੇ ਪੈ ਗਏ ਹੁਣ ਮਹਾਰਾਜ ਗਏ ਉਹ ਆਪਣੇ ਚਰਨ ਵੀ ਮਹਾਰਾਜ ਦੇ ਵੀ ਧੋਂਦੇ ਆ ਲక్ష్మణ ਦੇ ਵੀ ਧੋਂਦੇ ਆ ਵਿੱਚ ਪਾਉਂਦੇ ਕੀੜੇ ਹੋਰ ਮੋٹے-ਮੋٹے ਹੋ ਗਏ ਰਿਸ਼ੀਆਂ ਨੂੰ ਕਿਹਾ ਤੁਸੀਂ ਵੀ ਪਾਓ ਤੁਸੀਂ ਸਾਧੂ ਭਜਨ ਕਰਨ ਵਾਲੇ ਜਿਸ ਵੇਲੇ ਉਹ ਪਾਏ ਉਹ ਢਾਡੀ ਕਹਿੰਦਾ ਉਹ ਕੀੜੇ ਹੀ ਕੀੜੇ ਪਾਣੀ ਕਹਿੰਦੇ ਰਹਿ ਹੀ ਨਾ ਗਿਆ ਤੇ ਸਤਗੁਰ ਕਹਿੰਦੇ ਭਈ ਤੂੰ ਇਦਾਂ ਕਰੋ ਪੇ ਦਾ ਭਗਤਨੀ ਦੇ ਵੀ ਪੈਰ ਧੋ ਕੇ ਪਾ ਲਓ ਜਿਸ ਵੇਲੇ ਉਹ ਭਗਤਨੀ ਦੇ ਪੈਰ ਧੋ ਕੇ ਪਾਏ ਸਵਾਨ 70 ਆਜ਼ਾਦ ਸਭ ਤੇ ਕ੍ਰਿਸ਼ਨ ਲਾਵੇ ਹੇਤ ਉਹਨਾਂ ਨੇ ਉਹ ਉਹਨੂੰ ਅਪਣਾਉਂਦੇ ਹਨ ਤੇ ਹੁਣ ਅਖੀਰਲੀ ਪੰਕਤੀ 'ਚ ਕੀ ਕਹਿੰਦੇ